ਸ਼ਲੋਕ ਤਜਹੋ ਸਿਆਣਬ ਹੋ ਸਿਮਰੋ ਹਰਿ ਹਰਿ ਰਾਏ ਏਕਾਸਰਿ ਮਨ ਰਖੋ ਨਾਨਕ ਦੂਖ ਪਰਮ ਭਉ ਜਾਏ ਅਸਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਐ ਰਹਿ ਅਘਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪੇ ਮਾਨੁ ਕੈ ਕਿਛ ਨਾਹੀ ਹਾਥੇ ਤਿਸ ਕਾ ਹੁਕਮ ਬੂਈ ਸੁ ਹੋਏ ਤਿਸ ਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਇ ਉਸਤਤਿ ਮਨ ਮਹਿ ਕਰ ਨਿਰੰਕਾਰ ਕਾਰਿ ਮਨ ਮੇਰੇ ਸਤ ਵਿਵਹਾਰ ਨਿਰਮਲ ਰਸ ਨਾਮ ਮਿਲ ਪੀਓ ਸਦਾ ਸਹਿਲਾ ਕਰ ਲੇਖ ਜੀਓ ਨੈਣੋ ਵੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲਾਉ ਮਾਰਗ ਗੋਬਿੰਦ ਮਿਟਹਿ ਪਾਪ ਜਪਿਐ ਹਰਿ ਬਿੰਦ ਕਰ ਹਰਿ ਕਰਮ ਸ਼ਰਮਨ ਹਰਿ ਕਥਾ ਹਰਿ ਦਰਗਾ ਨਾਨਕ ਉਜਲ ਮਥਾ ਬੜ ਪਾਗੀ ਤੇ ਜਨ ਜਗ ਮਾਏ ਸਦਾ ਸਦਾ ਹਰਿ ਕੇ ਗੁਣ ਗਾਹੇ ਨਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰਿ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕੋ ਏਕ ਪਛਾਨੈ ਜਿਤ ਉਤ ਕੀ ਓਰ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਰਗ ਤਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰਿ ਹਰਿ ਜਸ ਕਹਤ ਸਰਬ ਰੋਗ ਤੇ ਉਹ ਹਰ ਜਨ ਰਾਹਤ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗਹਿ ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਐਸਾ ਦ੍ਰਿਸ਼ਟਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਾਂ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿਛ ਜਨਮੈ ਨਾ ਕਿਛ ਮਰੈ ਆਪਨ ਚਲਤਾ ਆਪ ਹੀ ਕਰੈ ਆਮਨ ਜਾਮਨ ਦ੍ਰਿਸ਼ਟਿ ਦ੍ਰਿਸ਼ਟੇ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੇ ਆਪੇ ਆਪੇ ਆ ਸਗਲ ਮਹਿ ਆਪੇ ਅਨਕ ਜੂਤ ਰਜ ਥਾਪਿ ਉਥਾਪਿ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਾਖਾ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸਬਦ ਜਪਿ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰਹਿ ਬੜ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਿਮਾਨ ਜੋ ਕਿਛ ਕਰਾਇ ਸੋ ਪ੍ਰਭ ਕੈ ਰਾਂਗੇ ਸਦਾ ਸਦਾ ਬਸੈ ਹਰਿ ਸੰਗੇ ਸਾਜ ਸੁਭਾਏ ਹੋਵੈ ਸੋ ਹੋਏ ਕਰਮੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਤ ਲਗਾਨਾ ਜੈਸਾ ਸਾਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਹੋਏ ਸੁਖ ਨਿਧਾਨ ਉਨਹੂ ਬਣ ਆਏ ਆਪਸ ਕੋ ਆਪ ਦੀ ਨੋ ਮਾਨੋ ਨਾਨਕ ਪ੍ਰਭ ਜਨ ਏਕੋ ਜਾਨੋ